ਭੁਜੰਗ ਛੰਦ ਮਹਾਰੋਸ ਕਹਿ ਕਹਿ ਹਠੀ ਫੇਰ ਗਾਜੇ ਚਹੂੰ ਔਰ ਤੇ ਘੋਰ ਬਾਦ ਤਰਵਾਜੇ ਪ੍ਰਣੋ ਸੰਖ ਪੇਰੀ ਬਜੇ ਢੋਲ ਐਸੇ ਪ੍ਰਲੈ ਕਾਲ ਕੇ ਕਾਲ ਕੀ ਰਾਤਰੀ ਜੈਸੇ ਬਜੇ ਸੰਖ ਔਦਾਨ ਵੀ ਫੇਰ ਐਸੀ ਕਹੈ ਆਸੁਰੀ ਬ੍ਰਿਤ ਕੀ ਕ੍ਰਿਤ ਜੈਸੀ ਕਹੂੰ ਵੀਰ ਬਾਜੰਤ ਬਾਂਕੇ ਵਜਾਵੇਂ ਮਨੋ ਚਿਤ ਕੋ ਕੋਪ ਭਾਖੇ ਸੁਨਾਵੇਂ ਕਿਤੇ ਵੀਰ ਬਜਰਾਨ ਕੇ ਸਾਥ ਪੀਲੇ ਭਰੇ ਵਸਤਰ ਲੋਹੂ ਮਨੋ ਭਾਗ ਖੇਲੇ ਮੂਏ ਖਾਏ ਕੈ ਦੁਸ਼ਟ ਕੇਤੇ ਮਰੂਰੇ ਸੋਏ ਜਾਨ ਮਾਲੰਗ ਖਾਏ ਤਤੂਰੇ ਕਿਤੇ ਟੂਕ ਟੂਕੈ ਬਲੀ ਖੇਤ ਹੋਏ ਮਨੋ ਖਾਏ ਕੈ ਭੰਗ ਮਾਲੰਗ ਸੋਏ ਬਿਰਾਜੈ ਕਟੇ ਅੰਗ ਬਸਰੋ ਲਪੇਟੇ ਜੁਮੇ ਕੇ ਮਨੋ ਰੋਜ ਮੈਂ ਗਉ ਸਲੇਟੇ ਕਹੂੰ ਡਾਕਨੀ ਝਾਕਨੀ ਹਾਂਕ ਮਾਰੈ ਉਠੈ ਨਾਦ ਭਾਰੇ ਛਟੈ ਚੀਤਕਾਰੈ ਕਹੂੰ ਕੂਮ ਭੂਮੈ ਪਰੇ ਖੇਤ ਬਾਜੀ ਨਿਵਾਜੇ ਚੁਕੈ ਹੈ ਮਨੋ ਕਾ ਵਿਕਾਜੀ ਹਠੀ ਬਦ ਗੋਪਾ ਗੁਲਿਤਰਾਨ ਬਾਂਕੇ ਚਲੇ ਕੋਬ ਕਹਿ ਕਹਿ ਖਟੀਲੇ ਨਿਸਾਂਕੇ ਕਹੂੰ ਚਰਮ ਬਰਮੈ ਗਿਰੇ ਮਰਮ ਛੇਦੇ ਕਹੂੰ ਮਾਸ ਕੇ ਗਿੱਧ ਲੈ ਗਏ ਲਬੇਦੇ ਕਹੂੰ ਬੀਰ ਬਾਜੀ ਬਜੰਤਰੀ ਝਰੇ ਹੈ ਕਹੂੰ ਖੰਡ ਖੰਡ ਵੈ ਸਿਪਾਹੀ ਮਰੇ ਹੈ ਕਹੂੰ ਮਤ ਦੰਤੀ ਪਰੇ ਹੈ ਪ੍ਰਹਾਰੇ ਗਿਰੇ ਭੂਮ ਪੱਬੈ ਮਨੋ ਬੱਜਰ ਮਾਰੇ ਸਵਈਆ ਕਾਡ ਕਿਰਪਾਨ ਜਬੈ ਗਰਜਿਓ ਲਖ ਦੇਵ ਅਦੇਵ ਸਵੈ ਡਰਪਾਨੇ ਆਨ ਪ੍ਰਰੈ ਦਿਨ ਸੋ ਪ੍ਰਗਟਿਓ ਸਿਤ ਸਾਇਕ ਲੈ ਅਸ ਕੇਤ ਰਸਾਨੇ ਫੂਕ ਭੈ ਮੁਖ ਸੂਕ ਗਈ ਥੋਕੇ ਜੋਰ ਹਥਿਆਰ ਕਰੋਰ ਪ੍ਰਾਨੇ ਮਾਨਵ ਸਾਮਨ ਕੇ ਬਦਰਾ ਸੁਨ ਮਾਰਿਤ ਕੀ ਕਾਰੈ ਭਾਰਾਨੇ ਡਾਕ ਅਚੈ ਕਹੂੰ ਸਰੂਣ ਡਕਾ ਡਕ ਪ੍ਰੇਤ ਪਿਸਾਜ ਕਹੂੰ ਕਿਲਕਾਰੈ ਬਾਜਤ ਹੈ ਕਹੂ ਡੋਰੂ ਡਮਾ ਡਮ ਭੈਰਵ ਭੂਤ ਕਹੂੰ ਭਵਕਾਰੈ ਜੰਗ ਮਿਰਦੰਗ ਉਪੰਗ ਬਜੈ ਕਹੂੰ ਭੀਖਨ ਸੀ ਰਣ ਭੇਰ ਪਕਾਰੈ ਆਨ ਅਰੇ ਕਹੂੰ ਵੀਰ ਚਟਾ ਪਟ ਕੋਪ ਕਟਾ ਕਟਕਾਏ ਪ੍ਰਹਾਰੈ ਐਸੀ ਬਿਲੋਕੈ ਮਾਰ ਮਚੀ ਭਟ ਕੋਬ ਭਰੇ ਹਰ ਹੋਰ ਚਹੈ ਬਰਛੇ ਅਰਬਾਨ ਕਮਾਨ ਕਿਰਪਾਨ ਗਦਾ ਬਰਛੀ ਤਿਰਸੂਲ ਗਹਿ ਹਰਿ ਪੈ ਅਰ ਰਾਏ ਕੈ ਘਾਇ ਕਰੈ ਨਾ ਟਰੈ ਬਹੁ ਤੀਰ ਸਰੀਰ ਸਹੈ ਪੁਰਜੇ ਪੁਰਜੇ ਤਨ ਭੇਰਨ ਮੈਂ ਦੁਖ ਤੇ ਤਨ ਵੈ ਮੁਖ ਤੇ ਨਾ ਕਹੈ ਅੜਿਲ ਪੀਸ ਪੀਸ ਕਰ ਦਾਂ ਦੁਬਈਆ ਧਾਵਹੀ ਬਜਰਮਾਨ ਬਿਛੂਨ ਕੇ ਬਿਸਕ ਲਗਾਵਹੀ ਟੂਕ ਟੂਕ ਵੈ ਮਰਤਨਾ ਪਗ ਪਾਛੇ ਟਰੈ ਹੋ ਚਟਪਟ ਆਨ ਬਰੰਗਨ ਤਿਨ ਪੁਰਖਨ ਬਰੈ ਚਾਪ ਚਾਪ ਕਰ ਓਠ ਦੁਬਈਆ ਰਿਸ ਪਰੇ ਟੂਕ ਟੂਕ ਵੈ ਗਰੇ ਨਾ ਪਗ ਪਾਛੇ ਪਰੇ ਜੂਜ ਜੂਜ ਰਣ ਗਿਰਤ ਸੁਭਟ ਸਮਹਾਏ ਕੈ ਹੋ ਬਸੇ ਸਵਰਗ ਮੋ ਜਾਏ ਪਰਮ ਸੁਖ ਪਾਏ ਕੈ ਸਵਈਆ ਕੋਪ ਕਨਾ ਕਰ ਕੈ ਅਸੁਰਾਰਦਨ ਕਾੜ ਕਿਰਪਾਨਨ ਕੋ ਰਣ ਧਾਏ ਹਾਂ ਕਥਿਆਰਨ ਲੈ ਉਮਡੇ ਰਣ ਕੋ ਤਜ ਕੈ ਪਗ ਦਵੈ ਨਾ ਪਰਾਏ ਮਾਰ ਹੀ ਮਾਰ ਪੁਕਾਰ ਹਠੀ ਕਨ ਜਿਉ ਗਰਜੇ ਨਾ ਕਛੂ ਡਰ ਪਾਏ ਮਾਨਵ ਸਾਵਨ ਕੀ ਰਿਤ ਮੈਂ ਘਨ ਬੂੰਦਨ ਜਿਉ ਸਰ ਤਿਉ ਬਰਖਾਏ ਧੂਲ ਜਟਾਯੂ ਤੇ ਆਦਿਕ ਸੂਰ ਸਭੈ ਉਮੜੇ ਕਰ ਆਜਦ ਲੈ ਕੈ ਕੋਪ ਕਿਰਪਾਨ ਲੈ ਕਰਬਾਨ ਮਹਾ ਹਟ ਠਾਨ ਬੜੀ ਰਿਸ ਕੈ ਕੈ ਚੌਪ ਚੜੇ ਚਹੂ ਔਰਨ ਤੇ ਬਰੀਆਰ ਬੜੇ ਦੋ ਨੈਨ ਤਚੈ ਕੈ ਆਨ ਅਰੇ ਖੜਗਾ ਤੁਝ ਸੋ ਨਾ ਚਲੇ ਭਗਤ ਹੈ ਬਿਮੁਖਾ ਹਵ ਹਵੈ ਕੈ ਭਾਰੀ ਪ੍ਰਤਾਪ ਪਰੇ ਮਨ ਮੈਂ ਪਟ ਧਾਏ ਪਰੇ ਵਿਵਿਧਾ ਜੁਦ ਲੀਨੇ ਕੌਚ ਕਿਰਪਾਨ ਕਸੇ ਸਭ ਸਾਜਨ ਓਠਣ ਝਾਪ ਬੜੀ ਰਿਸ ਕੀਨੇ ਆਛੇ ਕੁਲਾਨ ਬਿਖੈ ਉਪਜੇ ਸਭ ਕੌਨ ਹੂ ਬਾਤ ਬਿਖੈ ਨਹੀਂ ਨੇ ਜੂਝ ਗਿਰੇ ਖੜਗਾ ਤੁਜ ਸੋ ਲਰ ਸਰੋਨ ਦਸੋ ਸਿਗਰੇ ਅੰਗ ਭੀਨੇ ਚਉਪਈ ਇਹ ਬਿਦਕੂਪ ਕਾਲ ਜਬ ਹਰਾਨ ਦੁਸ਼ਟਨ ਕੋ ਛਿਨ ਮੈਂ ਬਦ ਕਰਾ ਆਪ ਹਾਤੈ ਸਾਧੂ ਬਾਰੇ ਸਤਰ ਅਨੇਕ ਛਿਨਕ ਮੋਟਾਰੇ ਅਸ ਤੁਜ ਜੂ ਕੋਪਾ ਜਬ ਹੀਰਨ ਮਾਰਤ ਪਇਓ ਸ਼ਤਰਗਣ ਚੁਨ ਚੁਨ ਸਭ ਸੇਵਕਨ ਕਹ ਲਿਓ ਵਾਰਾ ਦੁਸ਼ਟ ਗਨਨ ਕੋ ਕਰਾ ਪ੍ਰਹਾਰਾ ਇਹ ਵਿਧਾਨੇ ਦੁਸ਼ਟ ਜਬ ਕਾਲਾ ਗਿਰ ਗਿਰ ਪਰੇ ਧਰਨ ਬਿਕਰਾਲਾ ਨਿਜ ਹਾਥਨ ਦੈ ਸੰਤੋ ਬਾਰੇ ਸਤਰ ਅਨੇਕ ਤਨਕ ਮਹਿ ਮਾਰੇ ਦਾਨਵ ਅਮਿਤ ਕੋਪ ਕਰ ਢੂਕੇ ਮਾਰੈ ਮਾਰ ਦਸੋਦ ਕੂਕੇ ਬਹੁਰ ਕਾਲ ਕੋਪ ਖੜਗ ਸੰਭਾਰਾ ਸਤਰ ਸੈਨ ਪਲ ਬੀਜ ਪ੍ਰਹਾਰਾ ਬਹੁਰ ਕੋਪ ਕਰ ਦੁਸ਼ਟ ਪਾਰਾ ਮਹਾਕਾਲ ਕੋ ਚਾਹ ਸੰਗਾਰਾ ਜਿਮ ਗਗਨ ਹੈ ਕੋਈ ਬਾਣ ਚਲਾਵੇ ਤਾਹੇ ਨਾ ਲਗਾ ਤਿਸੀ ਪਰ ਆਵੈ ਪਾਂਤ ਭਾਂਤ ਬਾਦ ਇਤਰ ਬਜਾਏ ਦਾਨੋ ਨਿਕਟ ਪਹੁੰਚੇ ਆਏ ਮਹਾਕਾਲ ਤਾ ਬਿਰਧ ਸੰਭਾਰੋ ਸੰਤੋ ਵਾਰ ਦੁਖੀਨ ਮਾਰੋ ਖੰਡ ਖੰਡ ਕਰ ਦਾਰੂ ਮਾਰੇ ਤਿਲ ਤਿਲ ਪ੍ਰਾਇ ਸਕਲ ਕਰ ਡਾਰੇ ਪਾਪ ਕਾਸਤਰ ਕਲ ਬਹੁਰ ਚਲਾਇਓ ਸੈਨ ਅਸੁਰ ਕੋ ਸਗਲ ਗਿਰਾਇਓ ਵਰੁਣ ਆਸਤਰ ਦਾਨਵ ਤਵ ਛੋਰਾ ਜਾਂ ਤੇ ਪਾਪ ਕਾਸਤਰ ਕਹ ਮੋਰਾ ਬਾਸ ਵਾਸਤਰ ਤਵ ਕਾਲ ਚਲਾਇਓ ਇੰਦਰ ਪ੍ਰਤਾਚ ਹੋਇ ਜੁਦ ਮਚਾਇਓ ਦਾਨਵ ਨਿਰਖ ਠਾੜ ਰਣ ਵਾਸ ਵੀਵਦ ਭਇਓ ਕੋ ਦਵੈ ਆਸਵ ਕਰ ਕੈ ਕੂਪ ਅਤੁਲ ਅਸ ਗਰਜਾ ਭੂਮਿ ਆਕਾਸ ਸ਼ਬਦ ਸੁਨ ਲਰਜਾ ਅਮਿਤ ਵਾਸ ਵਹਿ ਬਾਣ ਪ੍ਰਹਾਰੇ ਬਰਮ ਚਰਮ ਸਭ ਭੇਦ ਪਧਾਰੇ ਜਨਕ ਨਾਗ ਬਾਂਬੀ ਧਸ ਗਏ ਭੂਤਲ ਭੇਦ ਪਤਾਰ ਸਿਧਾਏ ਅਮਿਤ ਰੋਸ ਬਾਸਵ ਤਵ ਕੀਆ ਤਨਖ ਬਾਣ ਕਰ ਭੀਤਰ ਲੀਆ ਅਮਿਤ ਕੋਪ ਕਰ ਬਸਿਖ ਪ੍ਰਹਾਰੇ ਹੋਰ ਦਾਨਵਰ ਪਾਰ ਪਧਾਰੇ ਦਾਨਵ ਅਧਿਕ ਰੋਸ ਕਰ ਧਾਏ ਦੇ ਪੂਜ ਰਣ ਮਾਂਜ ਭਜਾਏ ਭਜਤ ਦੇਵ ਨਿਰਖੇ ਕਲ ਜਾਵਹੀ ਸ਼ਸਤਰ ਅਸਤਰ ਛੋਰੇ ਰਣ ਤਬਹੀ ਬਾਨਨ ਕੀ ਬਰਖਾ ਕਲ ਕਰੀ ਲਾਗਤ ਸੈਨ ਦਾਨਵੀ ਜਰੀ ਸਤਰ ਅਨੇਕ ਨਿਧਨ ਕਹ ਗਏ ਬਹੁਰ ਉਪਜ ਪਉ ਠਾਡੇ ਭਏ ਬਹੁਰ ਕਾਲ ਕੁਪ ਬਾਣ ਪ੍ਰਹਾਰੇ ਵੇਦ ਦਾਨਵਨ ਪਾਰ ਪਧਾਰੇ ਦਾਨਵ ਤਬੈ ਅਧਿਕ ਕਰ ਕੁਰਧਾ ਮੰਡਾ ਮਹਾਕਾਲ ਦਨ ਜੁਧਾ ਮਹਾਕਾਲ ਤਬ ਬਾਣ ਪ੍ਰਹਾਰੇ ਦਾਨਵ ਏਕ ਏਕ ਕਰੇ ਮਾਰੇ ਤਿਨ ਤੇ ਬਹੁ ਉਪਜਿਤ ਰਣ ਪਏ ਮਹਾਕਾਲ ਕੇ ਸਮੂਹੇ ਸਿਧਾਏ ਜੀਤਕ ਧਏ ਤਿਤਕ ਕਲ ਮਾਰੇ ਰਥੀ ਗਜੀ ਤਿਲ ਤਿਲ ਕਰ ਡਾਰੇ ਤਿਨ ਤੇ ਉਪਜ ਠਾੜ ਪੇ ਘਨੇ ਰਥੀ ਗਜੀ ਬਾਜੀ ਸੁਭ ਬਨੇ ਬਹੁਰ ਕਾਲ ਕਰ ਕੋ ਪ੍ਰਹਾਰੇ ਦੈਤ ਅਨੇਕ ਮ੍ਰਿਤ ਲੋਕ ਪਧਾਰੇ ਮਹਾਕਾਲ ਬਹੁਰੋ ਤੰਤਰਾ ਸੋ ਸੋ ਬਾਣ ਏਕ ਇਕ ਹਰਾ ਸੋ ਸੋ ਏਕ ਏਕ ਸਰਮਾਰਾ ਸੋ ਸੋ ਗਰੀ ਸ਼੍ਰੋਣ ਕੀ ਧਾਰਾ ਸਤ ਸਤ ਅਸੁਰ ਉਪਜਵੇ ਠਾਡੇ ਅਸੀਂ ਗਜੀ ਕੌਚੀ ਗਾਢੇ ਰੂਪ ਹਜ਼ਾਰ ਹਜ਼ਾਰ ਧਾਰ ਕਾਲੇ ਗਰਜਿਤ ਭਇਓ ਅਤੁਲ ਕਰ ਕੈ ਬਲ ਕਹ ਕਹ ਹਸਾ ਕਾਲ ਬਿਕਰਾਲਾ ਕਾਢੈ ਦਾੰਤ ਤਜਤ ਮੁਖ ਜਵਾਲਾ ਏਕ ਏਕ ਰਣ ਬਾਣ ਚਲਾਇਓ ਸਾਹਸ ਸਾਹਸ ਦਾਨਵ ਕਹ ਘਾਇਓ ਕੇਤਕ ਸੁਭਟ ਦਾੜ ਗਹਿ ਚਾਬੇ ਕੇਤਕ ਸੁਭਟ ਪਾਪ ਤਰ ਦਾਬੇ ਕੇਤਕ ਪਕਰ ਭਛ ਕਰ ਲਇਓ ਤਿੰਨ ਤੇ ਏਕ ਨਾ ਉਪਜਿਤ ਭਇਓ ਕਿਤ ਕਿਨ ਦ੍ਰਿਸ਼ਟਾ ਕਰਖਨ ਕੀਓ ਸਵੇਨ ਕੋ ਸ੍ਰੂਣ ਤਹਰ ਲਿਓ ਸ੍ਰੂਣ ਰਹਿ ਦਾਨ ਜਬ ਪਇਓ ਦੈਤ ਉਪਰਾਜਨ ਤੇ ਰਹਿ ਗਇਓ ਸ਼ਰਮਤ ਅਧਿਕ ਵੈ ਛਾੜ ਦਸਵਾਸਾ ਤਾ ਤੇ ਕਰਤ ਦੈਤ ਪ੍ਰਗਾਸਾ ਪਵਨਾ ਕਰਖ ਕਰਾ ਤਵ ਕਾਲਾ ਘਟੇ ਵੱਢਣ ਤੇ ਆਰੀ ਬਿਕਰਾਲਾ ਇਹ ਵਿਦ ਜਬ ਆ ਕਰਖਨ ਕੀਆ ਸਭ ਬਲ ਹਾਰਿਆ ਸੁਰਨ ਕਾਲੀਆ ਮਾਰ ਮਾਰ ਜੋ ਅਸੁਰ ਪੁਕਾਰਤ ਤੇ ਤੇ ਅਮਿਤ ਦੈਤ ਤਨ ਧਾਰਤ ਬਾਚਾ ਕਰਖ ਕਾਲ ਤਬ ਕਯੋ ਬੋਲਨ ਤੇ ਦਾਨਵ ਰਹਿ ਗਇਓ ਦਾਨਵ ਜਾ ਬੋਲੇ ਰਹਿ ਗਇਓ ਚਿੰਤਾ ਕਰਤ ਮੋ ਭਇਓ ਤਾਹੀ ਤੇ ਦਾਨਵ ਬਹੁ ਭਏ ਸਨਮੁਖ ਮਹਾਕਾਲ ਕੇ ਧਏ ਸ਼ਾਸਤਰ ਅਸਤਰ ਕਰ ਕੋਪ ਪਰਹਾਰੇ ਮਹਾਬੀਰ ਬਰਿਆਰ ਡਰਾਰੇ ਮਹਾਕਾਲ ਤਬ ਗੁਰੀ ਸੰਭਾਰੀ ਬਹੁਤਨ ਕੀ ਮੇਧਾ ਕੱਢ ਡਾਰੀ ਤਿਨ ਕੀ ਭੂ ਮੇਜਾ ਜੋ ਪਰੀ ਤਾਂ ਤੇ ਸੈਨ ਦੇਹ ਬਹੁ ਧਰੀ ਮਾਰ ਮਾਰ ਕਰ ਕੋਪ ਅਪਾਰਾ ਜਾਗਤ ਭੈ ਅਸੁਰ ਬਿਕਰਾਰਾ ਤਿਨ ਕੇ ਫੋਰ ਮੂੰਡ ਕਲ ਡਰੇ ਤਾਂ ਤੇ ਮੇਧਾ ਜੋ ਭੂ ਪਰੇ ਮਾਰ ਮਾਰ ਕੈ ਅਸੁਰ ਜਗੇ ਰਨ ਸੂਰ ਵੀਰ ਬਰਿਆਰ ਮਹਾਮਨ ਹੁਨ ਕਰ ਕਾਲ ਗਦਾ ਰਿਸ ਤਰੀ ਸਤਰ ਖੋਪਰੀ ਤਿਲ ਤਿਲ ਕਰੀ ਜੇਤੇ ਟੂ ਖੋਪਰੀਆਂ ਪਰੇ ਤੇਤਕ ਗਰੂ ਦਾਨਵਨ ਧਰੇ ਕੇਤਕ ਗਦਾ ਪਾਨ ਗਹਿ ਧਾਏ ਕੇਤਕ ਖੜਗ ਹਾਥ ਲੈ ਆਏ ਮਾਰ ਮਾਰ ਕਹਿ ਕੋਪੈ ਸਰਜੇ ਮਾਨੋ ਮਹਾਕਾਲ ਘਨ ਗਰਦੇ ਆਨ ਕਾਲ ਕਹ ਕਰਤ ਪ੍ਰਹਾਰਾ ਏਕ ਇਕ ਸੂਰ ਸਹਸ ਹਥਿਆਰਾ ਮਹਾਕਾਲ ਕਹ ਲਗਤ ਨ ਭਏ ਤਾ ਮੈਂ ਸਵੈ ਲੀਨ ਹੋਵੈ ਗਏ ਸ਼ਸਤਰ ਲੀਨ ਲਖ ਅਸੁਰ ਰਸਾਨੇ ਸ਼ਸਤਰ ਅਸਤਰ ਲੈ ਕੋਪ ਸਿਧਾਨੇ ਅਮਿਤ ਕੋਪ ਕਰ ਸ਼ਸਤਰ ਪ੍ਰਹਾਰਤ ਮਾਰ ਮਾਰ ਦਿਸ ਦਸੋ ਪੁਕਾਰਤ ਮਾਰ ਮਾਰ ਕੀ ਸੁਨ ਧੁਨ ਕਾਨਾ ਕੋ ਪਾ ਕਾਲ ਸ਼ਸਤਰ ਗਹਿ ਨਾਨਾ ਹਾਂਕ ਹਾਂਕ ਹਥਿਆਰ ਪ੍ਰਹਾਰੇ ਦੁਸ਼ਟ ਅਨਕ ਪਲ ਬੀਜ ਸੰਘਾਰੇ ਤਿਨ ਤੇ ਮੇਦ ਵਾਸ ਜੋ ਪਰੋ ਤਾ ਤੇ ਬਹੁ ਅਸੁਰਨ ਤਨ ਧਰੋ ਮਾਰ ਮਾਰ ਕਹਿ ਸੋਏ ਸਿਧਾਏ ਬਾਂਦੇ ਚੁੰਗ ਚੋਪ ਤਨ ਆਏ ਇੱਕ ਇੱਕ ਟੂਕ ਸਾਸ ਕਰ ਡਾਰੇ ਤਿਨ ਤੇ ਭੈ ਅਸੁਰ ਰਣ ਭਾਰੇ ਤਿਨ ਕੇ ਟੂਕ ਟੂਕ ਕਰ ਲੱਛਣ ਗੀਤ ਪਿਸਾਜ ਗਏ ਕਰ ਭਛਨ ਤੇ ਪੀ ਅਮਿਤ ਰੂਪ ਕਰ ਧਾਏ ਜੇ ਤਿਰ ਤਿਲ ਕਰ ਸੁਭਟ ਗਿਰਾਏ ਤਿਨ ਕੀ ਕਰੀ ਨਾਸ ਸਭ ਸੈਨਾ ਮਹਾਕਾਲ ਕਰ ਰੰਚਕ ਭੈ ਨਾ ਮਾਰ ਮਾਰ ਜੋਧਾ ਕਹੂੰਗਾ ਜੈ ਜੰਬੁਕ ਗੀਤ ਮਾਸ ਲੈ ਭਾਜੈ ਪ੍ਰੇਤ ਪਿਸਾਜ ਕਹੂੰ ਲਿਲਕਾਰ ਹੈ ਡਾਕਨ ਝਾਗ ਕਿਲ ਕੱਟੀ ਮਾਰ ਹੈ ਕੋਕਰ ਕਾਕ ਜਹਾਂ ਕਿਲਕਾਰ ਹੈ ਸਰੋਨਤ ਕੇ ਕੇਸਰ ਘਾਸੀ ਡਾਰ ਹੈ ਜਾਨਬ ਢੋਲ ਵੱਡੇ ਡਫ ਹੈ ਦੇਵ ਦਇਤ ਦਾਨੁ ਮਨ ਹੈ ਬਾਣ ਜਾਨ ਕੁੰਕਮਾ ਪ੍ਰਹਾਰੇ ਮੂਠ ਗੁਲਾਲਨ ਵਰਛਾ ਭਾਰੇ ਢਾਲ ਮਨੋ ਡਫ ਮਾਲਾ ਬਣੀ ਵਿਚਕਾਰੀਐ ਤੁਫੰਗੈ ਘਨੀ ਇਹ ਬਿਦ ਭਇਓ ਕੋਰ ਸੰਗਰਾਮਾ ਕਾਂਪਾ ਇੰਦਰ ਚੰਦਰ ਕੋ ਧਾਮਾ ਪਸ ਪੰਛੀ ਆਤੀ ਕੁਲਾਏ ਛੋੜ ਧਾਮ ਕਾਨਨੈ ਸਿਧਾਏ ਬਾਜੀ ਕਹੂੰ ਘਾਇਲ ਪਵ ਕਾਵਤ ਉਠ ਸੁਭਟ ਸਮੂਹ ਕਾ ਧਾਵਤ ਕਹ ਕਹਾਟ ਕਹੂੰ ਕਾਲ ਸੁਨਾਵੇ ਭੀਖਨ ਸੁਨੇ ਨਾਮ ਭੈ ਆਵੇ ਸੂਰਨ ਕੇ ਲੋਮਾ ਭੇ ਖਰੇ ਕਾਤਰ ਨਿਰਗ ਧਾਮ ਰਣ ਬਰੇ ਸੋਫੀ ਸੂ ਭੈ ਬਹੁ ਵਿਆਕੁਲ ਦਸੋ ਦਿਸਨ ਭਜ ਚਲੇ ਡਰਾਕੁਲ ਕੇਤਕ ਸੁਭਟ ਪਾਪ ਤੇ ਰੂਪੈ ਲੈ ਲੈ ਖੜਕ ਨਗਰ ਕਰ ਧੋਪੈ ਮਹਾਕਾਲ ਕੁਬ ਸ਼ਸਤਰ ਪ੍ਰਹਾਰੇ ਸਾਧ ਉਬਾਰ ਦੁਸ਼ਟ ਸਭ ਮਾਰੇ